ਅੱਲਾ ਰਹਿ ਗਏ ਸੈਣ ਦਾ ਚੰਨ ਦੁਸ਼ਮਨ ਕੋਲ ਰਿਆਇਆ ਹੈ ਤੀਨ ਤੇ ਲੁੱਡ ਲੁੱਡ ਵੈਂਦਾ ਹੈ ਤਾਰਾ ਮੁਖ ਪਰਾਇਆ ਹੈ ਕੱਲਾ ਰਹਿ ਸਜਦੇ ਗੋੜੇ ਤੂੰ ਜਾ ਜਣਿਆ ਵੀਰ ਦਿਠਾ ਹਮ ਸ਼ੀਰਾਂ ਨੇ ਫੌਰਨ ਇਸ ਤਕਬਾਲ ਤੂੰ ਆਏ ਜਲਿਆ ਆਨ ਕੇ ਤੀਰਾਂ ਨੇ ਫੇਰ ਤਾਈਂ ਮਸਰੂਫ ਰਿਆ ਤੀਰਾਂ ਦੇ ਵਿੱਚ ਸ਼ਾਸ਼ੋਦਾ ਬੇਦੀ ਰਹਿ ਗਏ ਆਉਣ ਦਿਮਾ ਕਿਵੇਂ ਉਮਤ ਲਹਾਇਆ ਹੈ ਕੱਲਾ ਰਹਿ ਗਏ